ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਮੇਰੀ ਸੁਣਦੀ ਆ ਭੈਣ ਜੀਓ ਡਾਕਟਰ ਸਾਹਿਬ ਵੀ ਆਏ ਨੇ ਸਾਡੇ ਬੜੇ ਪੁਰਾਣੇ ਮਿੱਤਰ ਨੇ ਸਾਹਿਤਕਾਰ ਨੇ ਬੜੇ ਚੋਟੀ ਦੇ ਸ਼ਾਇਰ ਨੇ ਬੁਲਾਰੇ ਨੇ ਸਭ ਕੁਝ ਆ ਸਭ ਮਿਲ ਕੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਹੈ ਪਿਆਰੀ ਸਾਧ ਸੰਗਤ ਜੀ ਮੇਰੀ ਜ਼ਿੰਦਗੀ ਦਾ ਕਵਤਾ ਦਾ ਜਿਹੜਾ ਦੌਰ ਆ ਉਹ ਤਕਰੀਬਨ ਤਕਰੀਬਨ ਖਤਮ ਹੋ ਚੁੱਕਾ ਹੈ ਮੈਂ ਤੁਹਾਡੇ ਪਾਸ ਇਸ਼ਾਰਾ ਕਰ ਦਿੰਨਾ ਪੂਰੀ ਗੱਲ ਮੈਂ ਫੇਰ ਕਿਤੇ ਸਮਾਂ ਮਿਲਿਆ ਤਾਂ ਦੱਸਾਂਗਾ ਮੈਨੂੰ ਘਰੋਂ ਚੱਕ ਕੇ ਲੈ ਗਿਆ ਸੀ ਤੇ ਮੈਨੂੰ ਟੌਰਚਰ ਕੀਤਾ ਗਿਆ ਰੀੜ ਦੀ ਹੱਡੀ ਮੇਰੀ ਤਿੰਨ ਜਗ੍ਹਾ ਤੋਂ ਡੈਮੇਜ ਹੋਈ ਹੋਆ ਜਿਸ ਵਕਤ ਮੈਨੂੰ ਨਾਮਤਾਰੀ ਸਭਾ ਦਾ ਲੈਟਰ ਮਿਲਿਆ ਕਿ ਆ ਤਿੰਨ ਸਮੱਸਿਆਵਾਂ ਨੇ ਉਸ ਤੋਂ ਪਹਿਲਾਂ ਮੈਂ ਮੇਰੇ ਵੀਰ ਇੱਥੇ ਬੈਠੇ ਹੋਣੇ ਆ ਉਹਨਾਂ ਪਾਸ ਮੈਂ ਅਰਜ਼ ਕਰ ਚੁੱਕਾ ਸੀ ਕਿ ਜਿਸ ਵਕਤ ਮੈਂ ਕੋਈ ਸਮੱਸਿਆ ਤੇ ਕਵਤਾਵਾਂ ਹੁਣ ਲਿਖਦਾ ਤੇ ਮੈਨੂੰ ਮੈਂਟਲ ਡਿਪਰੈਸ਼ਨ ਹੋ ਜਾਂਦਾ ਤੇ ਜਿਹੜੇ ਕਿ ਡਾਕਟਰ ਦੇ ਕੰਸਲਟੈਂਟ ਨੇ ਉਹ ਵੀ ਡਾਇਗਨੋਸ ਨਹੀਂ ਕਰ ਸਕਦੇ ਵੀ ਨੂੰ ਕੀ ਗੱਲ ਹੋ ਗਈ ਆ ਤਾਂ ਮੈਂ ਹੁਣ ਨਾਮਧਾਰੀ ਪੰਥ ਦੇ ਉੱਤੇ ਦੋ ਕਵਿਤਾਵਾਂ ਮੈਂ ਲਿਖੀਆਂ ਲਿਖੀਆਂ ਨਾ ਜੁਸ਼ੀਲੀਆਂ ਕਵਿਤਾਵਾਂ ਉਹਨਾਂ ਵਰਗੀਆਂ ਮੈਂ ਡਰਿਆ ਨਹੀਂ ਕਿਸੇ ਤੋਂ ਮੈਂ ਸ੍ਰੀ ਗੁਰੂ ਸਿੰਘ ਸੁਭਾਵਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਗੱਜ ਵੱਜ ਕੇ ਬੋਲੀਆਂ ਮੈਂ ਕਿਹਾ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕੀ ਹੈ ਸਿੱਖ ਜਗ ਦੇ ਵਿੱਚ ਸਾਡੀ ਤਰੀ ਆਵਾਜ਼ ਪਹੁੰਚ ਸਕਦੀ ਹੈ ਜੇ ਤੁਸੀਂ ਨਾ ਤੜਕ ਹੋ ਗਏ ਸਤਗੁਰਾਂ ਦੇ ਮਿਸ਼ਨ ਨੂੰ ਗ੍ਰਹਿਣ ਕਰੋਗੇ ਮੈਂ ਤਾਂ ਤੁਹਾਡੀ ਗੱਲ ਕਿਸੇ ਨੇ ਨਹੀਂ ਸੁਣਨੀ ਖੇਰੂ ਖੇਰੂ ਹੋ ਜਾਵਾਂਗੇ ਸੋ ਮੈਂ ਅਰਜ਼ ਕਰਾਂ ਜ਼ਿਆਦਾ ਸਮਾਂ ਮੈਂ ਨਹੀਂ ਲੈਣਾ ਚਾਹੁੰਦਾ ਕਵੀਆਂ ਦਾ ਮੈਂ ਦੋ ਚੀਜ਼ਾਂ ਦੇ ਬੋਲਾਂਗਾ ਇਸ ਨੂੰ ਭਗਤੀ ਜਾਂ ਸ਼ਕਤੀ ਕਹਿ ਲਓ ਅਰਜ਼ ਕੀਤਾ ਹੈ ਜੀ ਕਿ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਕੋਈ ਕੁੱਟ ਪੀਂਦਾ ਤੇ ਕੋਈ ਜਾਮ ਪੀਂਦਾ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਕੋਈ ਕੁੱਟ ਪੀਂਦਾ ਤੇ ਕੋਈ ਜਾਮ ਪੀਂਦਾ ਕੋਈ ਪੀਂਦਾ ਹੈ ਇਸ਼ਕ ਦੀ ਧਾਰ ਵਿੱਚੋਂ ਕੋਈ ਅੰਦਰ ਪੀਂਦਾ ਕੋਈ ਆਮ ਪੀਂਦਾ ਕੋਈ ਪੀਣ ਤੇ ਕਿਸੇ ਨੂੰ ਰੋਕ ਨਹੀਂ ਕੋਈ ਪੀਣ ਤੇ ਕਿਸੇ ਨੂੰ ਰੋਕ ਨਹੀਂ ਕੋਈ ਸਵੇਰ ਪੀਂਦਾ ਕੋਈ ਸ਼ਾਮ ਪੀਂਦਾ ਕੋਈ ਹਿਸਾਬ ਨਹੀਂ ਉਹਦੀਆਂ ਰਹਿਮਤਾਂ ਦਾ ਕੋਈ ਰਹੀਮ ਪੀਂਦਾ ਕੋਈ ਰਾਮ ਪੀਂਦਾ ਪੀਓ ਰੱਜ ਕੇ ਬੁੱਧ ਭਵੇਕ ਹੋ ਜਾਏ ਇੱਕ ਓੰਕਾਰ ਦਾ ਜੋ ਵੀ ਨਾਮ ਪੀਂਦਾ ਉਹ ਤਾਰੇ ਅੰਬਰ ਦੇ ਉਹਨੂੰ ਸਲਾਮ ਕਰਦੇ ਜਿਹੜਾ ਅੰਬਰ ਤੋਂ ਆਉਂਦਾ ਕਲਾਮ ਪੀਂਦਾ ਦੂਜੀ ਹੈ ਜੀ ਨਾਮ ਦੀ ਵਿਧੀ ਨਾਮ ਦੀ ਵਿਧੀ ਇਹ ਬ੍ਰਿਜ ਭਾਸ਼ਾ ਦੇ ਵਿੱਚ ਕਵਿਤਾ ਦਾਸ ਨੇ ਲਿਖੀ ਸੀ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਜੋਗੀ ਮੰਡਲ ਇੱਕ ਪ੍ਰੋਗਰਾਮ ਸੀ ਤੇ ਉੱਥੇ ਇੰਡੀਆ ਤੋਂ ਇੱਕ ਆਏ ਆਇਓ ਸਨ ਤੇ ਉਹਨਾਂ ਤੋਂ ਨਾਮ ਪੁੱਛਣਗੇ ਸਾਨੂੰ ਨਾਮ ਦਿਓ ਤੇ ਦਾਸ ਚੁੱਪ ਕਰਕੇ ਪਿੱਛੇ ਜੁੱਤੀਆਂ ਦੇ ਵਿੱਚ ਬੈਠਾ ਰਿਹਾ ਤਾਂ ਦਾਸ ਨਾਲ ਲਾ ਕੇ ਉਹਨਾਂ ਸੋਚਿਆ ਮੇਰੀ ਕਾਲੀ ਪੱਗ ਬੰਨੀ ਕੋਈ ਅਕਾਲੀ ਹੋਊਗਾ ਵੀ ਇੱਥੇ ਨਾਰੇ ਲਾਉਣ ਆਇਆ ਤੇ ਜਿਸ ਵਕਤ ਮੇਰਾ ਦਾਸ ਦਾ ਦਾਸ ਦਾ ਨਾਮ ਬੋਲਿਆ ਤੇ ਜ਼ਿਆਦਾ ਉੱਥੇ ਹਿੰਦੂ ਭਰਾਸ ਗਏ ਲੇਕਿਨ ਸਗੇ ਬੰਦੇ ਪ੍ਰੇਮੀ ਤੇ ਮੈਂ ਉਹਨਾਂ ਨੂੰ ਇਹ ਗੱਲ ਆਖੀ ਕਿ ਮੇਰੀ ਪੱਗ ਜ਼ਰੂਰ ਕਾਲੀ ਹੈ ਲੇਕਿਨ ਮੇਰਾ ਮਨ ਨਹੀਂ ਕਾਲਾ ਉਹਨਾਂ ਜਿਲੇ ਕਵਤਾ ਸੁਣੀ ਫਿਰ ਜੱਫੀਆਂ ਪਾਉਣ ਲੱਪਾ ਉਹੀ ਕਵਤਾ ਮੈਂ ਪੇਸ਼ ਕਰਨ ਲੱਗਾ ਹਾਂ ਜਾਗ ਅਮਰਤ ਸਮੇ ਆਧਾਰ ਕਰੇ ਜਾਗ ਅਮਰਤ ਸਮੇ ਆਧਾਰ ਕਰੇ ਜਾਂ ਸੰਗਤ ਮੇ ਬੈਠੇ ਸੁਰਤ ਟਿਕਾਵੇ ਡਾਕਟਰ ਸਾਹਿਬ ਜੀ ਤਵੱਜੋ ਦੇਣੀ ਜ਼ਰਾ ਜਾਗ ਅਮਰਤ ਸਮੇ ਆਧਾਰ ਕਰੇ ਜਾਂ ਸੰਗਤ ਮੇ ਬੈਠੇ ਸੁਰਤ ਟਿਕਾਵੇ ਧਿਆਨ ਧਰੇ ਤੋ ਗਿਆਨ ਵਿਚਾਰੇ ਸ਼ਬਦ ਉਚਾਰੇ ਬ੍ਰਹਮ ਧਿਆਵੇ ਸਮਝੇ ਸਿਧਾਂਤ ਪਛਾਣ ਮਹਾਨਤ ਕਰਕੇ ਅਮਾਨਤ ਅਮਲ ਕਰਾਵੇ ਬ੍ਰਹਮਾ ਮਹੇਸ਼ ਗਣੇਸ਼ ਸੇ ਉਪਰ ਆਦ ਅਨਾਦ ਅਕਾਲ ਜਪਾਵੇ ਹੋਏ ਅਜਾਗਰ ਕਰ ਇਕਾਗਰ ਭਵਜਲ ਸਾਗਰ ਪਾਰ ਲੈ ਜਾਵੇ ਜੀਵਨ ਘਾਟੀ ਚੜਤ ਕਥਨ ਹੈ ਪੀਵਤ ਅਮਰਤ ਸਿੱਧਕ ਨਭਾਵੇ ਖੋਜ ਤ ਖੋਜ ਤਤ ਵਿਚਾਰਤ ਸੱਚ ਪਛਾਣਤ ਧਰਮ ਕਮਾਵੇ ਨਦਰ ਹੀ ਨਦਰ ਨਿਹਾਲ ਕਰੇ ਜੋ ਸਤਿਗੁਰੂ ਕੇ ਮਨ ਸੇਵਕ ਪਾਵੇ ਖਸ ਚੱਕਰ ਜੋ ਜੋਗ ਕੇ ਸਾਧੇ ਸਰੀਰ ਦੇ ਵਿੱਚ ਸਤ ਗਲੈਂਡਸ ਨੇ ਪਹਿਲਾਂ 6 ਗਲੈਂਡਸ ਕਹਿੰਦੇ ਸੀ ਲੇਕਿਨ ਹੁਣ ਜੋਗੀਆਂ ਨੇ ਸਿੱਧ ਕਰ ਦਿੱਤਾ ਕਿ 10ਵਾਂ ਜਿਹੜਾ ਦੁਆਰ ਆ ਉਹਦੇ ਵਿੱਚ ਇੱਕ ਗਲੈਂਡ ਆ ਉਹਦਾ ਨਾਮ ਪਹਿਲਾਂ ਇੰਗਲਿਸ਼ ਦੇ ਵਿੱਚ ਮੈਡੀਕਲ ਹਿਸਟਰੀ ਦੇ ਵਿੱਚ ਕੁਝ ਹੋਰ ਹੀ ਸੀਗਾ ਹੁਣ ਉਹ ਮੰਨ ਗਏ ਨੇ ਭਈ ਸੱਤ ਗਲੈਂਡਸ ਨੇ ਉਹ ਜਿਹੜੇ ਗਲੈਂਡਸ ਆ ਉਹੀ ਸ਼ਬਦ ਬਣਾਉਂਦੇ ਆ ਤੇ ਸ਼ਬਦ ਬਾਹਰ ਨਿਕਲਦਾ ਕਿੰਨੀ ਕਾਰਾਗਰੀ ਅਕਾਲ ਪੁਰਖ ਨੇ ਇਹ ਸਰੀਰ ਦੇ ਵਿੱਚ ਭਰੀ ਪਈ ਆ ਉਹਨੂੰ ਅਸੀਂ ਕਮਲ ਸੱਦੇ ਆ ਕੋਈ ਨਾਵਲ ਕਮਲ ਸਾਦਾ ਕੋਈ ਦਸਵਾਂ ਦਵਾਰ ਸਾਦਾ ਕੋਈ ਕੰਠ ਚੱਕਰ ਸਾਦਾ ਕੋਈ ਕੁਝ ਸਾਦਾ ਕੋਈ ਕੁਝ ਸਾਦਾ ਇੰਗਲਿਸ਼ ਦੇ ਵਿੱਚ ਉਹਨੂੰ ਗਲੈਂਡ ਸਾਦੇ ਨੇ ਖਸ਼ ਚੱਕਰ ਖਸ਼ ਕਹਿੰਦੇ ਛਿਆਂ ਨੂੰ ਖਸ਼ ਚੱਕਰ ਜੋ ਜੋ ਕੇ ਸਾਧਿਕ ਖਸ਼ ਚੱਕਰ ਜੋ ਜੋ ਕੇ ਸਾਧਿਕ ਰੇਜ ਕਪੂਰ ਕੁੰਮਕ ਮਣਾਵੇ ਸ਼ਬਦ ਦ੍ਰਿਸ਼ਟੀ ਉਲਟ ਕਰੇ ਕਮਲ ਕਮਲਪਰਾ ਸ਼ਬਦ ਚਲਾਵੇ ਮੂਲਾ ਧਾਰ ਸੇ ਕੁੰਡਲਨੀ ਸੁਰਦੇ ਹਿਰਦਾ ਚੱਕਰ ਪਸੰਤੀ ਚੜਾਵੇ ਮਦਮਾ ਸੁਖਮਨਾ ਕੰਠ ਬਣਾਵਤ ਵੈਖਰੀ ਸ਼ਬਦ ਤਰ ਕੁੱਟੀ ਮਲਾਵੇ ਦਸਵੇਂ ਦਵਾਰ ਅਨਭਾਉ ਚਲਤ ਹੈ ਉਪਰ ਸਾਹਸਰ ਕਮਲ ਜਗਾਵੇ ਨਿਜ ਕਰ ਜੋਰ ਜਗੇ ਦਿਨ ਰਾਤੀ ਅਨਹਦ ਬਾਣੀ ਓੰਕਾਰ ਸੁਣਾਵੇ ਆਤਮ ਰਾਮ ਰਾਮ ਹੈ ਆਤਮ ਪ੍ਰਾਣ ਉਪਾਨ ਕੀ ਧੁਨ ਲਗਾਵੇ ਜਪ ਜਪ ਸਦਾ ਜਪ ਪ੍ਰਾਨੀ ਪ੍ਰੇਮ ਕਰੇ ਸੋ ਹੀ ਪ੍ਰਭ ਪਾਵੇ ਇੰਨੀ ਗੱਲ ਆ ਜੀ ਸੰਸਾਰ ਦੇ ਗ੍ਰੰਥ ਭਰੇ ਪਏ ਆ ਇਹ ਨਹੀਂ ਪਤਾਸ ਨੇ ਪੜੇ ਨਹੀਂ ਦਾਸ ਨੇ ਪੜੇ ਨੇ ਸਾਰੇ ਮਜ਼ਮਾ ਧਰਮਾਂ ਦਾ ਦਾਸ ਨੇ ਥੋੜਾ ਥੋੜਾ ਜਿੰਨੀ ਕਿ ਮੈਨੂੰ ਲੋੜ ਸੀ ਉਹ ਪੜੇ ਨੇ ਸਾਰਿਆਂ ਦਾ ਜਿਹੜਾ ਸਿਧਾਂਤ ਹੈ ਇੱਕੋ ਹੀ ਆ ਕਿ ਭਾਈ ਤੂੰ ਨਾਮ ਜਪ ਨਾਮ ਸਾਨੂੰ ਸਤਿਗੁਰਾਂ ਨੇ ਦੇਖ ਲਓ ਸ਼ਾਰਟਕਟ ਰਸਤਾ ਐਸਾ ਦੱਸਿਆ ਕਿ ਭਾਈ ਚੌਂਕੜੀ ਲਾ ਕੇ ਬਹਿ ਜਾ ਅੰਦਰ ਧਿਆਨ ਹੋ ਗਏ ਬਸ ਵਾਹਿਗੁਰੂ ਵਾਹਿਗੁਰੂ ਜਪ ਰਾਮ ਰਾਮ ਕਰੀ ਚੱਲ ਤੁਨ ਮੈਂ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਕਥ ਕਹਾਣੀ ਉਹਨਾਂ ਆਪੇ ਮਿਲ ਪੈਣਾ ਅੰਦਰੋਂ ਪ੍ਰਗਟ ਆਪੇ ਹੋ ਜਾਣਾ ਆਤਮ ਜੋਤ ਭਈ ਪ੍ਰਫੂਲਤ ਪੁਰਖ ਨੇ ਦੇਖਿਆ ਹਜ਼ੂਰ ਦਾਸ ਨੇ ਦੇਖਿਆ ਕਰਕੇ ਦੇਖ ਲਓ ਹਾਲੇ ਮੈਂ ਜੀਂਦਾ ਕਈਆਂ ਨੂੰ ਹੋ ਸਕਦਾ ਸੰਤੀ ਉਹਨਾਂ ਨੇ ਦਰਸ਼ਨ ਹੋਏ ਹੋਣ ਹੋਰ ਕਈਆਂ ਵੀਰਾਂ ਨੂੰ ਹੋਏ ਹੋਣ ਇਹਨੇ ਵੀ ਮੈਨੂੰ ਇਕੱਲੇ ਨੂੰ ਹੋਏ ਆ ਬਹੁਤਿਆਂ ਨੂੰ ਹੋਏ ਹੋਣਗੇ ਸੋ ਆਓ ਹੁਣ ਮੈਂ ਇੱਕ ਨਜ਼ਮ ਜਿਹੜੀ ਕਿ ਨਾਮਧਾਰੀਆਂ ਨੇ ਪ੍ਰੈਕਟੀਕਲ ਕਰਕੇ ਦਿਖਾਤੀ ਦੁਨੀਆ ਨੂੰ ਉਹ ਮੈਂ ਪੇਸ਼ ਲੱਗਾ ਕਰਨ ਜਿਸ ਵਕਤ ਸਤਿਗੁਰੂ ਰਾਮ ਸਿੰਘ ਹੋਣਾ ਨੇ ਬਿਗਲ ਵਜਾਤਾ ਉਹ ਡਰੇ ਨਹੀਂ ਵੱਡੀ ਤੋਂ ਵੱਡੀ ਕੁਰਬਾਨੀ ਕੀਤੀ ਉਹਨਾਂ ਨੇ ਕੂਕਿਆਂ ਦੇ ਨਾਲ ਜੋ ਕੁਝ ਸਲੂਕ ਹੋਇਆ ਸਾਰਾ ਹਿੰਦੁਸਤਾਨ ਜਾਣਦਾ ਲੇਕਿਨ ਮੈਂ ਸਮਝਦਾ ਕਿ ਅਗਰ ਇੰਡੀਆ ਦਾ ਪ੍ਰੈਜ਼ੀਡੈਂਟ ਕੋਈ ਹੋਵੇ ਜਾਂ ਪ੍ਰਾਈਮ ਮਿਨਿਸਟਰ ਹੋਵੇ ਉਹ ਨਾਮਧਾਰੀਆ ਹੋਵੇ ਨਾਮਧਾਰੀਆਂ ਨੂੰ ਪਤਾ ਸਿਆਸਤ ਆ ਉਹਨਾਂ ਦੀ ਸਿਆਸਤ ਜਿਹੜੀ ਹੈ ਉਹ ਬਾਬਾ ਰਾਮ ਸਿੰਘ ਬਾਲੀ ਸਤਗੁਰ ਰਾਮ ਸਿੰਘ ਬਾਲੀ ਸਤਗੁਰ ਪ੍ਰਤਾਪ ਸਿੰਘ ਬਾਲੀ ਸਤਗੁਰ ਜਗਜੀਤ ਸਿੰਘ ਬਾਲੀ ਉਹ ਸਿਆਸਤ ਹੈ ਮੈਂ ਪਹਿਲੇ ਵੀ ਜਦ ਫਸਟ ਟਾਈਮ ਇੱਥੇ ਆਇਆ ਕਈ ਨਾਮਧਾਰੀਆਂ ਨੂੰ ਪਲੇਖਾ ਜੀ ਸਤਗੁਰੂ ਰਾਮ ਸਿੰਘ ਜੀ ਨਿਲਕ ਨੀਲੇ ਘੋੜੇ ਵਾਲੇ ਜਾਂ ਚੀਨੀ ਘੋੜੇ ਵਾਲੇ ਉਹ ਵਾਪਸ ਆਉਣਗੇ ਮੈਂ ਸਮਝਦਾ ਭਈ ਸਤਿਗੁਰੂ ਜਗਜੀਤ ਸਿੰਘ ਦੇ ਵਿੱਚ ਤੇ ਸਤਿਗੁਰੂ ਰਾਮ ਸਿੰਘ ਦੇ ਵਿੱਚ ਕੀ ਫਰਕ ਆ ਇਹ ਭਲੇਖਾ ਆ ਉਹ ਮਿਸ਼ਨ ਇੱਕੋ ਹੀ ਆ ਉਹ ਆਉਣਗੇ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜਦੋਂ ਮਰਜ਼ੀ ਆਉਣ ਪਰ ਤੁਹਾਡੇ ਪਾਸ ਉਹ ਸਭ ਕੁਝ ਹੈ ਜਿਸ ਵਕਤ ਅਸੀਂ ਇੱਥੇ ਨਮਸਕਾਰ ਕਰਦੇ ਆ ਨਮਸਕਾਰ ਜਿਲੇ ਕਰਦੇ ਆ ਮਾਈਂਡ ਦੀ ਰਫਤਾਰ ਇੰਨੀ ਤੇਜ਼ ਆ ਕਿ ਇਹਨੂੰ ਸਾਇੰਸ ਵੀ ਪਕੜ ਨਹੀਂ ਸਕਦੀ ਲੇਕਿਨ ਮੈਂ ਤੁਹਾਨੂੰ ਦੱਸਦਾ ਇਸ ਗੱਲ ਨੂੰ ਮੈਨੂੰ ਵੀ ਇੱਕ ਬ੍ਰਹਮ ਗਿਆਨੀ ਨੇ ਗੱਲ ਦੱਸੀ ਆ ਇਸ ਚੀਜ਼ ਦਾ ਮੈਨੂੰ ਨਹੀਂ ਸੀ ਪਤਾ ਜਿਸ ਵਕਤ ਮੱਥਾ ਤੁਸੀਂ ਟੇਕਦੇ ਆ ਤੁਹਾਡੀ ਜਿਹੜੀ ਮਾਈਂਡ ਹੈ ਨਾ ਮਾਈਂਡ ਪਾਵਰ ਉਹ ਪੈਣੀ ਸਾਹਿਬ ਪਹੁੰਚੀ ਹੁੰਦੀ ਆ ਉਹ ਗੁਰੂ ਦੇ ਚਰਨਾਂ ਦੇ ਵਿੱਚ ਬਰਾਜਮਾਨ ਹੁੰਦੀ ਆ ਜਿਸ ਵਕਤ ਤੁਸੀਂ ਉੱਠ ਕੇ ਖੜੇ ਹੁੰਨੇ ਆ ਤੇ ਤੁਹਾਡੀ ਮਾਈਂਡ ਪਾਵਰ ਜਿਹੜੀ ਆ ਉਹ ਤੁਹਾਡੇ ਵਾਪਸ ਆ ਜਾਂਦੀ ਮੁੜ ਕੇ ਮਾਈਂਡ ਪਾਵਰ ਦੀ ਜਿਹੜੀ ਰਫਤਾਰ ਆ ਉਹਦੀ 33000 ਮਿਲੀਅਨਸ ਮਾਈਲ ਪਰ ਸੈਕਿੰਡ ਰਫਤਾਰ ਹੈ ਉਹਦੀ 33000 ਮਿਲੀਅਨ ਮਾਈਲਸ ਪਰ ਸੈਕਿੰਡ ਉਹਦੀ ਰਫਤਾਰ ਆ ਔਰ ਇਹਦਾ ਨਾਮ ਸਪਿਰਚੁਅਲਿਟੀ ਆ ਤੁਸੀਂ ਇੱਥੇ ਬੈਠੇ ਸਤਿਗੁਰਾਂ ਨਾਲ ਗੱਲਾਂ ਕਰ ਸਕਦੇ ਆ ਇਹ ਤੁਹਾਡੀ ਸ਼ਬਦ ਸੁਰਤ ਮਿਲ ਗਈ ਆ ਸ਼ਬਦ ਸੁਰ ਮਿਲੇ ਮਿਲੇਗੀ ਇਹ ਰਪ ਨਹੀਂ ਮਿਲੇਗੀ ਨਾਮਧਾਰੀਆਂ ਦੇ ਨਾਲ ਮੇਰਾ ਦਿਲੀ ਪਿਆਰ ਆ ਕਿਉਂ ਮੇਰੇ ਬਾਪ ਨਾਮਧਾਰੀ ਮਿਸ਼ਨ ਤੋਂ ਉਹ ਉਹ ਛੱਡ ਕੇ ਨਹੀਂ ਗਏ ਜਾਂ ਉਸ ਨੂੰ ਛੱਡਿਆ ਨਹੀਂ ਜਾਂ ਉਕਲੇ ਸੀ ਗਏ ਉਹਨਾਂ ਦਾ ਹਿਰਦਾ ਹਮੇਸ਼ਾ ਸਤਗੁਰੂ ਰਾਮ ਸਿੰਘ ਉਹਨਾਂ ਦੇ ਵਿੱਚ ਰਹਿੰਦਾ ਸੀ ਤੇ ਮੇਰੇ ਮਾਮਾ ਜੀ ਭੁੱਲਾ ਰਾਈ ਵਾਲੇ ਹੈ ਨਹੀਂ ਉਹ ਵੀ ਨਾਮ ਧਾਰੀਏ ਸੀ ਉਹ ਤਾਂ ਬਿਲਕੁਲ ਪੱਕੇ ਨਾਮ ਧਾਰੀਏ ਸੀ ਤੇ ਉਹਨਾਂ ਤੋਂ ਅਸੀਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਤੇ ਮੇਰੀ ਮਾਂ ਜਿਹੜੀ ਸੀ ਉਹ ਵੀ ਇਸ ਪੰਥ ਨੂੰ ਮੰਨਦੀ ਸੀ ਕਿਉਂਕਿ ਤੁਹਾਡੀ ਕੁਰਬਾਨੀ ਬੜੀ ਜ਼ਬਰਦਸਤ ਆ ਕੁਰਬਾਨੀ ਦੇ ਨਾਲ ਸਭ ਕੁਝ ਹੈ ਗੱਲਾਂ ਦੇ ਨਾਲ ਤਾਂ ਕੁਝ ਨਹੀਂ ਆਓ ਜੀ ਅਰਜ਼ ਕੀਤਾ ਹੈ ਧਰਮ ਤੇ ਅਧਰਮ ਕਿਸੇ ਧਰਮੀ ਨੇ ਪੁੱਛਿਆ ਧਰਮ ਕੋਲੋਂ ਕਿਸੇ ਅਧਰਮੀ ਨੇ ਪੁੱਛਿਆ ਧਰਮ ਕੋਲੋਂ ਮੈਨੂੰ ਧਰਮ ਜੀ ਧਰਮ ਦੀ ਗੱਲ ਤਾਂ ਦੱਸ ਕਿਸੇ ਧਰਮੀ ਨੇ ਪੁੱਛਿਆ ਧਰਮ ਕੋਲੋਂ ਮੈਨੂੰ ਧਰਮ ਜੀ ਧਰਮ ਦੀ ਗੱਲ ਤਾਂ ਦੱਸ ਮੈਂ ਫਸ ਗਿਆ ਦੁਨੀਆ ਦੇ ਚੱਕਰਾਂ 'ਚ ਮੈਨੂੰ ਧਰਮ ਤੇ ਚੱਲਣ ਦਾ ਬਲ ਤਾਂ ਦੱਸ ਮੈਂ ਫਸ ਗਿਆ ਦੁਨੀਆ ਦੇ ਚੱਕਰਾਂ 'ਚ ਮੈਨੂੰ ਧਰਮ ਤੇ ਚੱਲਣ ਦਾ ਬਲ ਤਾਂ ਦੱਸ ਮਜ਼ਹਬ ਦੀਨ ਈਮਾਨ ਦਾ ਕੀ ਮਤਲਬ ਮਜ਼ਹਬ ਦੀਨ ਈਮਾਨ ਦਾ ਕੀ ਮਤਲਬ ਇਹਨੂੰ ਸਮਝਣ ਦਾ ਮੈਨੂੰ ਕੋਈ ਹੱਲ ਤਾਂ ਦੱਸ ਧਰਮ ਲੜਦਾ ਅਧਰਮ ਦੀ ਗੱਲ ਉੱਤੇ ਧਰਮ ਲੜਦਾ ਅਧਰਮ ਦੀ ਗੱਲ ਉੱਤੇ ਮੈਨੂੰ ਧਰਮ ਤੇ ਮਰਨ ਦਾ ਫਲ ਤਾਂ ਦੱਸ ਧਰਮ ਬੋਲਿਆ ਹੱਥ ਸ਼ਮਸ਼ੀਰ ਫੜ ਕੇ ਧਰਮ ਬੋਲਿਆ ਹੱਥ ਸ਼ਮਸ਼ੀਰ ਫੜ ਕੇ ਇਹ ਮਸੂਮਾਂ ਦੇ ਚਲਾਈ ਤਾਂ ਕੀ ਚਲਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਈ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਉਹ ਧੋਖੇਬਾਜ਼ੀ ਦਾ ਢੰਗ ਰਚਾਏ ਕਹਤੇ ਧੋਖੇਬਾਜ਼ੀ ਦਾ ਢੰਗ ਰਚਾਏ ਕਹਤੇ ਐਵੇਂ ਪਾਪਾਂ ਦੀ ਗਿਣਤੀ ਵਧਾਈ ਨਾ ਜਾ ਤੇਰੇ ਵਤਨ ਵਿੱਚ ਫਿਰਨ ਜਤੀਮ ਲੱਖਾਂ ਨਫ਼ਰਤ ਉਹਨਾਂ ਦੇ ਨਾਲ ਕਰਾਈ ਨਾ ਜਾ ਲੀਰਾ ਵਿੱਚ ਲਪੇਟੀਆਂ ਫਿਰਨ ਪੈਣਾ ਸ਼ਾਨ ਉਹਨਾਂ ਦੀ ਪਿਆ ਘਟਾਈ ਨਾ ਜਾ ਉਹ ਜਿਹੜੇ ਖੂਨ ਇਨਸਾਨਾਂ ਦਾ ਚੂਸਦੇ ਨੇ ਨੋਟ ਉਹਨਾਂ ਦੀ ਜੇਬ 'ਚ ਪਾਈ ਨਾ ਜਾ ਬਲੈਦੀ ਸੂਟ ਪਾ ਕੇ ਉੱਤੇ ਫੁੱਲ ਲਾ ਕੇ ਘੜੀ ਸੋਨੇ ਦੀ ਲਾਈ ਤਾਂ ਕੀ ਲਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਈ ਉਹਦੀ ਜ਼ੁਬਾਨੀ ਵੀ ਆਈ ਤਾਂ ਕੀ ਆਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜ਼ੁਬਾਨੀ ਵੀ ਆਹੀ ਤੱਕੀ ਆਈ ਜਿਹਦੇ ਬਹਿਣ ਲਈ ਜਗ੍ਹਾ ਨਸੀਬ ਹੈ ਨਾ ਜਿਹਦੇ ਬਹਿਣ ਲਈ ਜਗ੍ਹਾ ਨਸੀਬ ਹੈ ਨਾ ਅਤੇ ਰਹਿਣ ਲਈ ਕੱਚਾ ਮਕਾਨ ਹੈ ਨਾ ਰੋਟੀ ਮਿਲੇ ਨਾ ਡੰਗ ਦੀ ਡੰਗ ਜਿਸ ਨੂੰ ਝੁੱਗੀ ਵਿੱਚ ਕੋਈ ਹੋਰ ਸਮਾਨ ਹੈ ਨਾ ਉਹ ਦਿਨ ਰਾਤ ਖੜਕਾਉਂਦਾ ਹੱਡੀਆਂ ਨੂੰ ਕਿਸੇ ਗੱਲ ਦਾ ਕੋਈ ਗਮਾਨ ਹੈ ਨਾ ਕਰਦਾ ਸਖਤ ਮਿਹਨਤ ਰੋਜੀ ਮਿਲੇ ਥੋੜੀ ਕਿਸੇ ਨਾਲ ਕੋਈ ਜਾਣ ਪਛਾਣ ਹੈ ਨਾ ਖੂਨ ਉਸ ਵਿਚਾਰੇ ਦਾ ਚੂਸ ਕੇ ਤੇ ਜੇ ਗੋਗੜ ਵਧਾਈ ਤਾਂ ਕੀ ਵਧਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਈ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਛਿੱਤਰ ਮਿਲ ਨਾ ਪੈਰਾਂ ਦੇ ਪਾਉਣ ਦੇ ਲਈ ਛਿੱਤਰ ਮਿਲ ਨਾ ਪੈਰਾਂ ਦੇ ਪਾਉਣ ਲਈ ਪਾਉਣ ਦੇ ਲਈ ਸੂਰ ਸੂਲ ਕੰਕਰੀ ਪੈਰਾਂ ਦੇ ਚੁੱਭਦੀਆਂ ਨੇ ਟੁੱਟੀ ਮੰਜੀ ਤੇ ਬਿਸਤਰਾ ਕੋਲ ਹੈ ਨਾ ਟੁੱਟੇ ਬਾਣ ਦੀਆਂ ਟੁੱਟੇ ਬਾਣ ਦੀਆਂ ਰੱਸੀਆਂ ਖੁੱਬਦੀਆਂ ਨੇ ਪਾਟੇ ਖੱਦਰ 'ਚ ਜਿਸ ਨੂੰ ਕੁਝ ਦੇ ਗਏ ਕੁਝ ਦੇ ਨੇ ਬਿਨਾਂ दारू ਤੋਂ ਅੱਖੀਆਂ ਦੁਖਦੀਆਂ ਨੇ ਨਿਗਾ ਮਾਰ ਦੇਸ਼ ਵੱਲ ਦੇਖਦਾ ਸਹੀ ਉਹ ਲੱਖਾਂ ਦੇਵਤਿਆਂ ਲੱਖਾਂ ਦੇਵੀਆਂ ਨਰਕ ਵਿੱਚ ਡੁੱਬਦੀਆਂ ਨੇ ਰੰਗ ਚਾੜ ਕੇ ਬੰਨ ਲਈ ਪੱਗ ਸੋਣੀ ਉੱਤੇ ਕਲਗੀ ਸਜਾਈ ਤਾਂ ਕੀ ਸਜਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਕਰ ਤੂੰ ਆਪਣੇ ਨਾਲ ਪਿਆਰ ਵੀਰਾ ਕਰ ਤੂੰ ਆਪਣੇ ਨਾਲ ਪਿਆਰ ਵੀਰਾ ਧੋਖੇ ਬਾਜ਼ੀਆਂ ਮੂਲ ਤੂੰ ਕਰਿਆ ਨਾ ਕਰ ਮੇਰੀ ਮੇਰੀ ਨੇ ਕਿਦਨ ਮਾਰ ਦੇਣਾ ਦਿਲ ਕਿਸੇ ਗਰੀਬ ਦਾ ਭਰਿਆ ਨਾ ਕਰ ਬਣਦੇ ਕੰਮ 'ਚ ਕਦੇ ਨਾ ਲੱਤ ਮਾਰੀ ਜ਼ੁਲਮ ਦੇਖ ਕੇ ਕਦੇ ਤੂੰ ਜਰਿਆ ਨਾ ਕਰ ਉਹ ਦੋਵੇਂ ਜਾਣ ਅਖੀਰ ਨੂੰ ਹੱਥ ਖਾਲੀ ਦਾਨ ਕਰਨ ਤੋਂ ਕਰੇ ਵੀ ਡਰਿਆ ਨਾ ਕਰ ਦੋਮ ਚੱਕ ਕੇ ਨੱਠਦਾ ਤਕੜਿਆ ਤੋਂ ਕੁੱਲੀ ਮਾੜੇ ਦੀ ਢਾਈ ਤਾਂ ਕੀ ਢਾਈ ਜਿਹੜੀ ਧਰਮ ਦੇ ਕੰਮ ਨਾ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਭੁੱਖ ਨੰਗ ਨਾ ਜਦੋਂ ਤੱਕ ਦੂਰ ਹੋਵੇ ਭੁੱਖ ਨੰਗ ਨਾ ਜਦੋਂ ਤੱਕ ਦੂਰ ਹੋਵੇ ਉਦੋਂ ਤੱਕ ਨਾ ਬੰਦੇ ਦੀ ਸ਼ਾਨ ਹੋਵੇ ਝਾਤੀ ਮਾਰ ਤੂੰ ਆਪਣੇ ਵਤਨਾਂ ਵੱਲ ਸੋਹਣਾ ਦੇਸ਼ ਤੇਰਾ ਹਿੰਦੁਸਤਾਨ ਹੋਵੇ ਖਾਣੇ ਪਹਿਨਣੋਂ ਕੋਈ ਨਾ ਤੰਗ ਹੋਵੇ ਚੰਗਾ ਸਾਰਿਆਂ ਕੋਲ ਮਕਾਨ ਹੋਵੇ ਨਾ ਕੋਈ ਨਾ ਕੋਈ ਉੱਚ ਹੋਵੇ ਨਾ ਨੀਚ ਹੋਵੇ ਹਰ ਇੱਕ ਇਨਸਾਨ ਇਨਸਾਨ ਹੋਵੇ ਚੁੱਕੀ ਫਿਰਨ ਭਰਾ ਜੇ ਟੈਂਡ ਫੌੜੀ ਫਿਰ ਕੋਠੀ ਵੀ ਪਾਈ ਤਾਂ ਕੀ ਪਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜ਼ਬਾਨੀ ਵੀ ਆਈ ਤਾਂ ਕੀ ਆਈ ਝੂਠ ਸੱਚ ਨੂੰ ਦਇਆ ਨਾਲ ਤੋਲਣਾ ਹੈ ਝੂਠ ਸੱਚ ਨੂੰ ਦਇਆ ਨਾਲ ਤੋਲਣਾ ਹੈ ਜਾਣ ਬੁੱਝ ਕੇ ਕਹਿਰ ਕਮਾਈ ਦਾ ਨਹੀਂ ਝੂਠ ਸੱਚ ਨੂੰ ਦਇਆ ਨਾਲ ਤੋਲਣਾ ਹੈ ਜਾਣ ਬੁੱਝ ਕੇ ਕਹਿਰ ਕਮਾਈ ਦਾ ਨਹੀਂ ਸਤ ਸੰਤੋਖ ਵਿਚਾਰ ਜੋ ਜਾਣਦਾ ਨਹੀਂ ਉਹਨੂੰ ਕਦੇ ਵੀ ਮਿੱਤਰ ਬਣਾਈਦਾ ਨਹੀਂ ਸਤ ਸੰਤੋਖ ਵਿਚਾਰ ਜੋ ਜਾਣਦਾ ਨਹੀਂ ਉਹਨੂੰ ਕਦੇ ਵੀ ਮਿੱਤਰ ਬਣਾਈਦਾ ਨਹੀਂ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਵੰਡ ਛਕਣਾ ਮਨੋ ਭਲਾਈ ਦਾ ਨਹੀਂ ਸਾਡੇ ਕਰਮਾਂ ਦਾ ਪੂਰਾ ਹਿਸਾਬ ਹੋਣਾ ਆਪਣੀ ਰੂਹ ਨੂੰ ਕਦੇ ਸਤਾਈ ਦਾ ਨਹੀਂ ਜੋਰੂ ਜਰ ਜ਼ਮੀਨ ਦਾ ਮਾਨਕਾ ਦਾ ਆਪਣੀ ਹਉਮੈ ਦਿਖਾਈ ਤਾਂ ਕੀ ਦਿਖਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਦੀਨ ਧਰਮ ਨੂੰ ਧਰਮੀ ਹੀ ਜਾਣਦਾ ਹੈ ਦੀਨ ਧਰਮ ਨੂੰ ਧਰਮ ਹੀ ਜਾਣਦਾ ਹੈ ਸੱਚ ਵਾਸਤੇ ਅਲਖ ਜਗਾਉਣੀ ਪੈਂਦੀ ਜਿੱਦਾਂ ਕੂਕਿਆਂ ਨੇ ਜਗਾਈ ਆ ਦੀਨ ਧਰਮ ਨੂੰ ਧਰਮ ਹੀ ਜਾਣਦਾ ਹੈ ਸੱਚ ਵਾਸਤੇ ਅਲਖ ਜਗਾਉਣੀ ਪੈਂਦੀ ਤਨ ਮਨ ਤੇ ਤਨ ਨੂੰ ਕਰੇ ਅਰਪਣ ਜੀਵਨ ਦੇ ਕੇ ਭੁੱਖ ਮਟਾਉਣੀ ਪੈਂਦੀ ਉਹ ਵਿੱਚ ਜੇਲਾਂ ਦੇ ਬੈਠ ਕੇ ਕਰਨ ਭਗਤੀ ਕਹਿਣੀ ਕਥਨੀ ਦੀ ਗੱਲ ਨਿਭਾਉਣੀ ਪੈਂਦੀ ਰਹਿਣੀ ਸਹਿਣੀ ਹੈ ਹੁਕਮ ਪ੍ਰਮਾਤਮਾ ਦਾ ਬਾਦੀ ਧਰਮ ਦੀ ਬਾਜੀ ਧਰਮ ਦੀ ਸੂਲੀ ਤੇ ਲਾਉਣੀ ਪੈਂਦੀ ਜੇ ਸਰਬੱਤ ਦਾ ਭਲਾ ਕਦੇ ਮੰਗਿਆ ਨਹੀਂ ਸਾਰੀ ਉਮਰ ਗਵਾਈ ਤਾਂ ਕੀ ਗਵਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਆਜ਼ਾਦੀ ਲਈ ਸੀ ਦੁੱਖਾਂ ਦੇ ਚਖਣਾ ਵਿੱਚ ਆਜ਼ਾਦੀ ਲਈ ਸੀ ਦੁੱਖਾਂ ਦੇ ਚਖਣਾ ਵਿੱਚ ਤੇ ਮਰ ਜੀਵੜੇ ਬੜੇ ਸੀ ਤੜੇ ਕਿੰਨੇ ਆਜ਼ਾਦੀ ਲਈ ਸੀ ਦੁੱਖਾਂ ਦੇ ਚਖਣਾ ਵਿੱਚ ਤੇ ਮਰ ਜੀਵੜੇ ਬੜੇ ਸੀ ਤੜੇ ਕਿੰਨੇ ਇਹ ਸਵਾਲ ਨਹੀਂ ਜੂਝਦੇ ਚੜੇ ਕਿੰਨੇ ਪਰ ਸੋਚੋ ਮੈਦਾਨ ਵਿੱਚ ਅੜੇ ਕਿੰਨੇ ਸੱਚ ਧਰਮ ਲਈ ਸੂਲੀ ਤੇ ਚੜੇ ਕਿੰਨੇ ਦੇਸ਼ ਕੌਮ ਲਈ ਦੇ ਫੜੇ ਕਿੰਨੇ ਚੁਣ ਚੁਣ ਕੇ ਇੱਟਾਂ 'ਚ ਮੜੇ ਕਿੰਨੇ ਬਲਦੀ ਸ਼ਮਾ ਤੇ ਪਰਮਾਨੇ ਸੜੇ ਕਿੰਨੇ ਹੋਈ ਅਣਖ ਲਈ ਸੂਣ ਵੇ ਖੜੇ ਕਿੰਨੇ ਹੋਏ ਅਣਖ ਲਈ ਸੂਣ ਸੂਰ ਮੈਂ ਖੜੇ ਕਿੰਨੇ ਸੀਸ ਤਲੀ ਤਰ ਜੇਲਾ ਵਿੱਚ ਬੜੇ ਕਿੰਨੇ ਉਹਨੋਂ ਚੜਿਆ ਸੀ ਸੂਰਜ ਕੁਰਬਾਨੀਆਂ ਦਾ ਕੋਈ ਹਿਸਾਬ ਨਹੀਂ ਲੋਕ ਵਿੱਚ ਖੜੇ ਕਿੰਨੇ ਇਹਨਾਂ ਸ਼ਹੀਦਾਂ ਦਾ ਜੇ ਨਾ ਮੁੱਲ ਪਾਇਆ 골ਡਨ ਜੁਬਲੀ ਮਨਾਈ ਤਾਂ ਕੀ ਮਨਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦਾ ਹੋਵੇ ਉਹਦੀ ਜ਼ੁਬਾਨੀ ਵੀ ਆਈ ਤਾਂ ਕੀ ਆਈ ਇਹ ਆ ਕੂਕਿਆਂ ਦੀ ਕੁਰਬਾਨੀ ਸੋ ਪਿਆਰੀ ਸਾਧ ਸੰਗ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਪਤਾਵਾਂ ਤਾਂ ਹੋਰ ਵੀ ਹੈਗੀਆਂ ਮੈਂ ਹੁਣ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਧ ਸੰਗ ਜੀ ਆਪਨੇ ਬੜੀ ਇੱਕ ਜ਼ਬਰਦਸਤ ਜ਼ਬਰਦਸਤ ਸ਼ਖਸ ਤੋਂ ਜ਼ਬਰਦਸਤ ਕਪਤਾਵਾਂ ਸੁਣੀਆਂ ਬੜੇ ਖੁਸ਼ੀ ਦੀ ਗੱਲ ਹੈ ਪਹਿਲੀ ਵਾਰੀ ਇਹਨਾਂ ਦੇ ਦਰਸ਼ਨ ਕੀਤੇ ਨੇ ਔਰ ਪਹਿਲੀ ਵਾਰੀ ਵੀ ਬੜਾ ਮੈਂ ਇਹਨਾਂ ਤੋਂ ਮੁਤਾਸਰ ਹੋਇਆ ਹਾਂ ਇਹਨਾਂ ਦੀਆਂ ਦੋ ਤਿੰਨ ਗੱਲਾਂ ਜਿਹੜੀਆਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ ਨੇ ਅੱਛੀਆਂ ਤਾਂ ਸਾਰੀਆਂ ਗੱਲਾਂ ਨੇ ਖੈਰ ਜਿਹੜਾ ਇਹਨਾਂ ਦਾ ਇੱਕ ਸ਼ੇਰ ਸੀਗਾ ਕਿ ਸਤ ਸੰਤੋਖ ਵਿਚਾਰ ਜੋ ਨਹੀਂ ਜੋ ਨਹੀਂ ਜਾਣਦਾ ਉਸ ਨੂੰ ਮਿੱਤਰ ਬਣਾਈਦਾ ਨਹੀਂ ਕਦੇ ਵੀ ਮਿੱਤਰ ਬਣਾਈਦਾ ਨਹੀਂ ਬੜੀ ਅੱਛੀ ਗੱਲ ਹੈ ਇਹ ਸਾਡੇ ਸਾਰਿਆਂ ਲਈ ਇੱਕ ਕਿਸਮ ਦੀ ਸਿੱਖਿਆ ਦਾ ਇੱਕ ਗੱਲ ਹੈ ਅੱਛਾ ਦੂਜੀ ਇਹਨਾਂ ਨੇ ਦੱਸੀਆਂ ਕਈ ਗੱਲਾਂ ਜਿਹੜੀਆਂ ਦੱਸੀਆਂ ਆਪਣੀ ਸਪਿਰਚੁਅਲਿਟੀ ਬਾਰੇ ਤਾਂ ਬੜੀਆਂ ਬੜੀਆਂ ਜ਼ਰੂਰੀ ਗੱਲਾਂ ਆ ਤੁਹਾਡੇ ਸਾਰੇ ਲਈ ਨਾਮਧਾਰੀਆਂ ਲਈ ਤੁਸੀਂ ਜਿਹੜੇ ਚੱਕਰਾਂ ਦੀ ਗੱਲ ਇਹਨਾਂ ਨੇ ਕੀਤੀ ਹੈਗੀ ਜਿਹੜੇ ਸੱਤ ਚੱਕਰ ਜਿਹੜੇ ਜਗੂਦਾ ਚੱਕਰ ਤੋਂ ਲੈ ਕੇ ਆਪਣੇ ਮੂਲਾਧਾਰ ਚੱਕਰ ਤੋਂ ਲੈ ਕੇ ਆਗਿਆ ਚੱਕਰ ਇੱਥੇ ਆਂਦਾ ਆਗਿਆ ਚੱਕਰ ਦੇ ਉੱਤੇ ਫਿਰ ਪਸਾਨ ਸਰਦਾਸ ਕਮਲ ਆਂਦਾ ਇਹ ਚੀਜ਼ਾਂ ਤੁਹਾਨੂੰ ਸਟੱਡੀ ਕਰਨੀਆਂ ਚਾਹੀਦੀਆਂ ਜਿਹੜੇ ਸਪਿਰਚੁਅਲਿਜ਼ਮ ਦੇ ਸੈਸ਼ਨ ਹੋ ਤੁਸੀਂ ਸਾਰੇ ਬੱਚੇ ਹੋ ਮੁੰਡੇ ਹੋ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਐਗਜ਼ੈਕਟਲੀ ਇੱਕ ਚੀਜ਼ ਕੀ ਹੈ ਕੁੰਡਲਨੀ ਕੀ ਚੀਜ਼ ਹੈ ਸਾਰੀਆਂ ਇਹ ਚੀਜ਼ਾਂ ਤੁਹਾਨੂੰ ਪਾਉਣੀਆਂ ਚਾਹੀਦੀਆਂ ਯੰਗ ਬੰਦਿਆਂ ਲਈ ਮੈਂ ਗੱਲ ਕਰ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਐਗਜ਼ੈਕਟਲੀ ਕੀ ਚੀਜ਼ ਹੈ ਇਹ ਕਿਸ ਤਰ੍ਹਾਂ ਇਹ ਕੁੰਡਲਨੀ ਜਾਗਦੀ ਹੈ ਕਿਸ ਤਰ੍ਹਾਂ ਇਹਨੂੰ ਜਗਾਉਣਾ ਪੈਂਦਾ ਹੈ ਔਰ ਇਹਦੇ ਫਾਇਦੇ ਕੀ ਹੈ ਔਰ ਨੁਕਸਾਨ ਕੀ ਹੈ ਜਾਂ ਕੀ ਜੇ ਖਰਾਬ ਤਰੀਕੇ ਦੇ ਨਾਲ ਇਹ ਜਾਗ ਪਵੇ ਤੇ ਇਸ ਨੂੰ ਕੀ ਇੱਕ ਨੁਕਸਾਨ ਪਹੁੰਚਾਉਂਦੀ ਹੈ ਜਾਂ ਚੰਗੀ ਜਦੋਂ ਹੁੰਦੀ ਹੈ ਤਾਂ ਕੀ ਹੁੰਦਾ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਸਟੱਡੀ ਕਰਨੀਆਂ ਚਾਹੀਦੀਆਂ ਤਾਂ ਹੀ ਤੁਹਾਡੇ ਜਿਹੜੀ ਹੈ ਨਾਮ ਜਪਣ ਦਾ ਜਿਹੜਾ ਤਰੀਕਾ ਹੈ ਉਹ ਪ੍ਰੋਪਰ ਹੁੰਦਾ ਹੈ ਕਿਉਂਕਿ ਨਾਮ ਜੇ ਕੱਲਾ ਹੀ ਅਸੀਂ ਕੱਲਾ ਹੀ ਵਾਹਿਗੁਰੂ ਵਾਹਿਗੁਰੂ ਜੇ ਕਰੀ ਜਾਈਏ ਨੋ ਡਾਊਟ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਲੇਕਿਨ ਜੇ ਫਰਦਰ ਉਸ ਚੀਜ਼ ਨੂੰ ਜਦੋਂ ਅਸੀਂ ਕਰਨਾ ਹੈਗਾ ਉਹਨੂੰ ਵਧਾਉਣਾ ਹੈਗਾ ਇਹ ਅਰਜਨ ਦੀ ਗੱਲ ਆ ਜਾਂਦੀ ਹੈ ਕਿ ਉਹ ਜਦੋਂ ਕਿਸੇ ਨੇ ਨੂੰ ਆਪਣੇ ਦਰੋਣਾਚਾਰ ਨੂੰ ਪੁੱਛਿਆ ਕਿ ਤੇਰੇ ਤਾਂ ਸਾਰੇ ਸ਼ਿਸ਼ ਸੀਗੇ ਅਰਜਨ ਵੀ ਤੇਰਾ ਸ਼ਿਸ਼ ਸੀ ਕਰਨ ਵੀ ਸੀਗਾ ਤੇ ਹੋਰ ਸਾਰੇ ਸੀਗੇ ਲੇਕਿਨ ਤੂੰ ਇਹ ਕਿਉਂ ਕਹਿਣਾ ਕਿ ਵੀ ਕਰਨ ਜਿਹੜਾ ਤੇਰਾ ਸਾਰਿਆਂ ਤੋਂ ਆਪਣੇ ਅਰਜਨ ਤੇਰਾ ਸਾਰਿਆਂ ਤੋਂ ਸ੍ਰੇਸ਼ਟ ਸ਼ਿਸ਼ ਹੈਗਾ ਉਹ ਕਹਿੰਦਾ ਤੁਸੀਂ ਸਾਰੇ ਅਸਥਾਮਾ ਵੀ ਮੇਰਾ ਪੁੱਤਰ ਹੈ ਸਾਰਿਆਂ ਨੇ ਮੇਰੇ ਕੋਲੋਂ ਸਿੱਖਿਆ ਲਈ ਲੇਕਿਨ ਅਰਜਨ ਨੇ ਅਰਜਨ ਉਹ ਸਿੱਖਿਆ ਲੈ ਕੇ ਉੱਥੇ ਹੀ ਬੈਠ ਨਹੀਂ ਗਿਆ ਉਹ ਬਾਹਰ ਜਾ ਕੇ ਉਸਨੇ ਉਹ ਸਿੱਖਿਆ ਨੂੰ ਹੋਰ ਜਾ ਕੇ ਸਿੱਖਿਆ ਉਹਨੇ ਲਈ ਹੋਰਨਾਂ ਕੋਲੋਂ ਜਾ ਕੇ ਸਿੱਖਿਆ ਔਰ ਉਹ ਸਿੱਖਿਆ ਨੂੰ ਹੋਰ ਉਹਦਾ ਵਧਾ ਕੀਤਾ ਉਹ ਇੰਦਰ ਕੋਲ ਗਿਆ ਉੱਥੇ ਜਾ ਕੇ ਸਿੱਖਿਆ ਹੋਰ ਕਈਆਂ ਕੋਲੋਂ ਜਾ ਜਾ ਕੇ ਉਹਨੇ ਸਿੱਖਿਆ ਹੋਰ ਲਈ ਤਾਂ ਕਿ ਉਹ ਹੀ ਉੱਥੇ ਨਾ ਬੈਠੇ ਰਹੋ ਤੁਸੀਂ ਕਿ ਸਿਰਫ ਅਸੀਂ ਉਹ ਜਿਹੜੀ ਚੀਜ਼ ਹੈਗੀ ਉਸੇ ਨੂੰ ਕਰਨਾ ਅਸੀਂ ਉਹਦਾ ਉਹਦਾ ਫਲਾ ਕਰਨਾ ਉਹਦੇ ਆਪਣੇ ਆਪ ਨੂੰ ਕਿੱਦਾਂ ਹੋਰ ਅਸੀਂ ਇੰਪਰੂਵ ਕਰਨਾ ਸਤਿਗੁਰੂ ਜੀ ਕਹਿੰਦੇ ਹੁੰਦੇ ਸਨ ਕਿ ਇੱਕ ਨਾਮਧਾਰੀ ਪ੍ਰਚਾਰ ਨਹੀਂ ਕਰਦੇ ਹੁੰਦੇ ਉਹਨਾਂ ਜ਼ਮਾਨਿਆਂ ਵਿੱਚ ਪੁਰਾਣੇ ਜ਼ਮਾਨੇ 'ਚ ਪ੍ਰਚਾਰ ਬਿਲਕੁਲ ਨਹੀਂ ਹੁੰਦਾ ਸੀਗਾ ਉਹ ਕਹਿੰਦੇ ਸੀ ਇਹ ਸਿਰਫ ਇੱਕ ਨਾਮਧਾਰੀ ਜਦੋਂ ਚਲੇ ਜਾਂਦਾ ਸੀ ਪਿੰਡ ਦੇ ਵਿੱਚ ਉਸ ਦੀ ਜਿਹੜੀ ਰਹਿਣੀ ਬਹਿਣੀ ਔਰ ਉਸ ਦਾ ਜਿਹੜਾ ਆਚਾਰ ਸੀ ਉਹਦਾ ਕੈਰੈਕਟਰ ਸੀਗਾ ਉਹਦੇ ਉੱਤੇ ਪ੍ਰਭਾਵਿਤ ਹੋ ਕੇ ਜਿਹੜੇ ਲੋਕ ਸਿੱਖ ਬਣਦੇ ਸਨ